ਸ਼ਲੋਕ ਮਹੱਲਾ ਤੀਜਾ ਕਾਗੋ ਹੋਏ ਨਾ ਉਜਲਾ ਲੋਹੇ ਨਾਵ ਨਾ ਪਾਰ ਪਰਮ ਪਦਾਰਥ ਮੰਨ ਲੈ ਧਨ ਹਾਰ ਕਾਗੋ ਹੋਏ ਨਾ ਉਜਲਾ ਕੌਣ ਨੂੰ ਜਿੰਨਾ ਮਰਜ਼ੀ ਨਲਾ ਲੋ ਚਟਾ ਨਹੀਂ ਹੁੰਦਾ ਹੁੰਦਾ ਉਜਲਾ ਨਹੀਂ ਹੋ ਸਕਦਾ ਕਾਗ ਤੋਂ ਹੰਸ ਨਹੀਂ ਬਣ ਸਕਦਾ ਉਜਲਾ ਨਹੀਂ ਹੋ ਸਕਦਾ ਹਾਂਜੀ ਲੋਹੇ ਨਾਵ ਨਾ ਪਾਰ ਲੋਹੇ ਦੀ ਨਾਵ ਜਿਹੜੀ ਹੈ ਲੈ ਲੋਹੇ ਦੀ ਨਾਵ ਹੋਵੇ ਨਾ ਉਹ ਪਾਰ ਨਹੀਂ ਕਰ ਸਕਦੇ ਲੋਹੇ ਦੀ ਨਾਵ ਚਾਦਰ ਦੀ ਨਹੀਂ ਲੋਹੇ ਦੀ ਹਾਂਜੀ ਪਰਮ ਪਦਾਰਥ ਮੰਨ ਲੈ ਧਨ ਸਵਾਰਨ ਹਾਰ ਪਰਮ ਪਦਾਰਥ ਮੰਨ ਲੈ ਪ੍ਰੇਮ ਨੂੰ ਪਦਾਰਥ ਮੰਨ ਲੈ ਪ੍ਰੇਮ ਹੈ ਜਿਹੜਾ ਇੱਕ ਪਦਾਰਥ ਹੈ ਪ੍ਰੇਮ ਵੀ ਪਦਾਰਥ ਹੈ ਮੰਨ ਲੈ ਧਨ ਸਵਾਰਨ ਹਾਰ ਉਹ ਫਿਰ ਸਵਾਰਨ ਹਾਰ ਹੈ ਤੇਰਾ ਜਿਹਨੇ ਪ੍ਰੇਮ ਪਦਾਰਥ ਮੰਨ ਲਿਆ ਉਹਨੂੰ ਆਪੇ ਹੀ ਧੰਨ ਓਹੋ ਉਹ ਤਾਂ ਆਪ ਸਵਾਲਨਹਾਰ ਹੈ ਆਪ ਤਾਂ ਸਿਮਰ ਗਿਆ ਆਪਣਾ ਆਪ ਤਾਂ ਸਵਾਲ ਲਿਆ ਦੂਜਿਆਂ ਨੂੰ ਸਵਾਲਨਹਾਰ ਹੈ ਜਿਹਨੇ ਮੰਨ ਲਿਆ ਠੀਕ ਹੈ ਜਿਨ ਪ੍ਰੇਮ ਕੀਓ ਤੇ ਨਹੀਂ ਪਰ ਪਾਇਓ ਹਾਂਜੀ ਹਾਂ ਉਹਨੇ ਤਾਂ ਪਰ ਪਾ ਲਿਆ ਫਿਰ ਦੂਜਿਆਂ ਨੂੰ ਸਮਾਰਦਾ ਨਾ ਦੂਜਿਆਂ ਨੂੰ ਕਹਿੰਦਾ ਵੀ ਭਾਈ ਤੁਸੀਂ ਵੀ ਮੰਨ ਲਓ ਹਾਂਜੀ ਹੁਕਮ ਪਛਾਣੈ ਉਜਲਾ ਸਿਰ ਕਾਸਟ ਲੋਹਾ ਪਾਰ ਤ੍ਰਿਸ਼ਨਾ ਛੋਡੇ ਭੈ ਵਸੈ ਨਾਨਕ ਕਰਨੀ ਸਾਰ ਕਾਗਨੀ ਹੁਕਮ ਪਛਾਣਦਾ ਉਜਲਾ ਹੋ ਕੇ ਹੁਕਮ ਪਛਾਣਦਾ ਹੁਕਮ ਪਛਾਣਨ ਵਾਸਤੇ ਮਨ ਨੂੰ ਨਿਰਮਲ ਹੋਣਾ ਪੈਂਦਾ ਹੈ ਨਿਰਮਲਾ ਹੋਣਾ ਪੈਂਦਾ ਫਿਰ ਕਾਸ਼ਟ ਲੋਹਾ ਪਾਰ ਲੋਹਾ ਕਿਵੇਂ ਪਾਰ ਹੁੰਦਾ ਲੱਕੜ ਦੇ ਸਿਰ ਤੇ ਲੱਕੜ ਦੇ ਕਾਲ ਨੂੰ ਉਹ ਜਿਹੜਾ ਕਾਲਾ ਕਾਉ ਹੈ ਨਾ ਲੋਹਾ ਉਹ ਜਿਹੜਾ ਉਜਲਾ ਚਿੱਤ ਹੈ ਉਹਦੇ ਉਹਦੀ ਸੰਗਤ ਨਾਲ ਪਾਰ ਹੁੰਦਾ ਉਹ ਪਾਰ ਕਰਦਾ ਸਤਗੁਰ ਪਾਰ ਕਰਦਾ ਇਹਨੂੰ ਸਤਗੁਰ ਦੇ ਲੜ ਲੱਗੇ ਫੇਰ ਪਾਰ ਹੁੰਦਾ ਹਾਂਜੀ ਤ੍ਰਿਸ਼ਨਾ ਛੋੜੈ ਭੈ ਵਸੈ ਨਾਨਕ ਕਰਨੀ ਸਾਰ ਆ ਜੋ ਕੁਝ ਕਰੂ ਫਿਰ ਉਹ ਸਾਰ ਕਰਨੀ ਹੈ ਇਹਦੀ ਸਾਰ ਕਰਨੀ ਦਰਗਾਹ ਪ੍ਰਵਾਨ ਹੁੰਦੀ ਹੈ ਜੋ ਕੁਝ ਕਰੂਗਾ ਉਹ ਦਰਗਾਹ 'ਚ ਪ੍ਰਵਾਨ ਹੈ ਉਹ ਖੋਟੀ ਕਰਨੀ ਨਹੀਂ ਹੈ ਫਿਰ ਇਹਦੀ ਜੇ ਭੈ ਵਿੱਚ ਰਹਿ ਕੇ ਕੰਮ ਕਰਦਾ ਉਹ ਸਾਰੇ ਇਹਦੇ ਦਰਗਾਹ 'ਚ ਪ੍ਰਮਾਣ ਹੁੰਦੇ ਹਾਂਜੀ ਮਹੱਲਾ ਤੀਜਾ ਮਾਰੂ ਮਾਰਨ ਜੋ ਗਏ ਮਾਰ ਨਾ ਸਕੈ ਗਵਾਰ ਨਾਨਕ ਜੇ ਇਹ ਮਾਰੀਐ ਗੁਰ ਸ਼ਬਦੀ ਵਿਚਾਰ ਮਾਰੂ ਰਾਗ ਦਾ ਨਾਮ ਹੈ ਵੈਸੇ ਮਾਰਨ ਜੋ ਗਏ ਜਿਹੜੇ ਮਾਰੂ ਬੜੇ ਬੜੇ ਹਾਠਿਓ ਕਰਕੇ ਮਨ ਨੂੰ ਮਾਰਨ ਗਏ ਸੀ ਨਾ ਮਨ ਨੂੰ ਮਾਰਨਾ ਸ਼ੁਰੂ ਕੀਤਾ ਸੀ ਮਾਰ ਨਾ ਸਕੇ ਗਵਾਰ ਉਹ ਗਵਾਰ ਮਨ ਦੀ ਮਾਰ ਸਕੇ ਸਰੀਰ ਨੂੰ ਬੜਾ ਉਹਨਾਂ ਨੇ ਕਸ਼ਟ ਦਿੱਤੇ ਮਨ ਦੀ ਮਰਿਆ ਬਰਮੀ ਬੜੀ ਕੁੱਟੀ ਸਰੀਰ ਬੜਾ ਕਸ਼ਟ ਦਿੱਤੇ ਮਨ ਦੀ ਮਰਿਆ ਨਾਨਕ ਜੇ ਇਹ ਮਾਰੀ ਹੈ ਜੇ ਮਨ ਨੂੰ ਮਾਰਨਾ ਚਾਹੁੰਦੇ ਹੋ ਗੁਰ ਸ਼ਬਦੀ ਵਿਚਾਰ ਆ ਗੁਰ ਸ਼ਬਦ ਦੀ ਵਿਚਾਰ ਕਰੋ ਮਨ ਮਰ ਜੂਗਾ ਮਨ ਸਮਝ ਜੂਗਾ ਗੁਰਬਾਣੀ ਦੀ ਵਿਚਾਰ ਨਾਲ ਮਨ ਮਾਰਿਆ ਜਾ ਸਕਦਾ ਹੈ ਹੋਰ ਕਿਸੇ ਤਰੀਕੇ ਨਾਲ ਵੀ ਮਨ ਨਹੀਂ ਮਾਰਿਆ ਸਕਦਾ ਸਰੀਰ ਨੂੰ ਦੁੱਖ ਦਿੱਤੇ ਤੇ ਸਰੀਰ ਨੂੰ ਕਸ਼ਟ ਦਿੱਤੇ ਤੇ ਮਨ ਨਹੀਂ ਮਰਿਆ ਕਰਦਾ ਪਰ ਸ਼ਬਦ ਵਿਚਾਰ ਨਾਲ ਮਨ ਜਿੱਤਿਆ ਜਾ ਸਕਦਾ ਮਾਰਿਆ ਜਾ ਸਕਦਾ ਹਾਂਜੀ ਇਹ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕੋ ਮਨ ਮਾਰਸੀ ਜੇ ਸਤਗੁਰ ਭੇਟੈ ਸੋਈ ਇਹ ਮਨ ਮਾਰਿਆ ਨਾ ਮਰੈ ਇਹ ਮਾਰਿਆ ਨਹੀਂ ਮਨ ਮਰਦਾ ਜੇ ਲੋਚੈ ਸਭ ਕੋਏ ਸਾਰੇ ਲੋਚਦੇ ਨੇ ਮੇਰਾ ਮਨ ਮਰ ਜਵੇ ਇਹ ਨਹੀਂ ਮਰਿਆ ਕਰਦਾ ਇਦਾਂ ਨਾਨਕ ਮਨ ਹੀ ਕੋ ਮਨ ਮਾਰਸੀ ਤੇਰਾ ਮਨ ਨਹੀਂ ਤੇਰੇ ਮਰਨ ਜਿੱਦਣ ਮਨ ਬਣ ਗਿਆ ਨਾ ਮਰਨ ਉਦਣੇ ਮਰੂ ਜਨਾ ਜਿਹੜੇ ਬੰਦਾ ਹੀ ਨਹੀਂ ਮਰਨਾ ਇਹ ਨਹੀਂ ਮੰਨ ਲਿਆ ਮਰਨ ਵਾਸਤੇ ਇਹ ਕਬੂਲ ਨਹੀਂ ਕਰ ਲਿਆ ਮਰਨ ਮਰਨ ਕਬੂਲ ਕਰ ਜਿੱਦਣ ਇਹਨੇ ਕਬੂਲ ਲਿਆ ਮਰਨਾ ਉਦਣ ਮਰੂਗਾ ਨਹੀਂ ਨਹੀਂ ਮਰਦਾ ਹੈ ਮਨ ਹੀ ਕੋ ਮਨ ਮਾਰਸੀ ਜਿਹੜਾ ਅੰਤਰਾ ਅੰਦਰਲਾ ਮਨ ਹੈ ਦਾ ਉਹੀ ਇਹਨੂੰ ਸਮਝਾ ਕੇ ਭਾਵੇਂ ਬਣਾ ਲਵੇ ਮਾਰ ਲਵੇ ਜੇ ਸਤਗੁਰ ਭੇਟੈ ਸੋਏ ਜੇ ਸਤਗੁਰ ਦੀ ਸੋਭਾ ਸੋਏ ਦੂਏ ਪੇਟ ਲਵੇ ਸਮਝ ਲਵੇ ਸਤਗੁਰ ਦੀ ਸੋਭਾ ਕੀਤੀ ਗਈ ਹੈ ਗੁਰਬਾਣੀ ਚ ਅੰਦਰਲੇ ਮਨ ਦੀ ਸੋਭਾ ਸ਼ੁੱਧ ਮਨ ਦੀ ਸੋਭਾ ਜਿਹੜਾ ਬਾਹਰਲਾ ਮਨ ਹੈ ਉਹਦੀ ਰਖੇਦੀ ਕੀਤੀ ਗਈ ਗੁਰਬਾਣੀ ਚ ਇਹਦੇ ਵਿੱਚੋਂ ਉਹਨੂੰ ਮਨ ਮਾਰਿਆ ਜਾ ਸਕਦਾ ਜੇ ਮੈਂ ਮਰ ਗਿਆ ਤੇ ਮੇਰੀ ਸੋਭਾ ਮੇਰੀ ਵੀ ਹੋਊਗੀ ਫਿਰ ਤੇਰੀ ਸੋਭਾ ਜਿੰਨਾ ਚਿਰ ਤੂੰ ਜਿਉਂਦਾ ਉਹਨਾਂ ਚਿਰ ਤੇਰੀ ਦੁਖੇਦੀ ਹੋਈ ਹੋਣੀ ਹੈ ਇੱਥੇ ਉੱਥੇ ਤੈਨੂੰ ਬੁਰਾ ਹੀ ਮੰਨਿਆ ਜਾਣਾ ਫੇਰ ਮਨ ਮਨ ਨੂੰ ਬੰਦਦਾ ਵੀ ਮਰ ਕੇ ਸੋਭਾ ਤਮਰੇ ਜਾਓ ਠੀਕ ਹੈ ਜੀ ਚਿੱਤ ਨੇ ਮਨ ਨੂੰ ਸਮਝਾਉਣਾ ਹੈ ਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਪੌੜੀ ਦੋਵੇਂ ਤਰਫਾ ਉਪਾਇਓਨ ਵਿੱਚ ਸਖਤ ਸਿਵ ਵਾਸਾ ਸ਼ਕਤੀ ਕਿਨੇ ਨਾ ਪਾਇਓ ਫਿਰ ਜਨਮ ਬਿਨਾਸਾ ਦੋਵੇਂ ਤਰਫਾਂ ਬਾਇਨ ਦੋਵੇਂ ਤਰਫਾਂ ਪਹਿਲਾ ਕੀਤੀਆਂ ਨੇ ਔਰ ਮਨ ਵਿਚਾਲੇ ਕੀ ਹੈ ਵਿੱਚ ਸ਼ਕਤ ਸ਼ਿਵ ਵਾਸਾ ਵਿੱਚ ਬੁੱਧੀ ਦਾ ਨਿਵਾਸ ਹੈ ਵਿਚਾਲੇ ਬੁੱਧੀ ਹੈ ਦੋਹਾਂ ਦੇ ਦੋਹਾਂ ਨੂੰ ਸਮਝਾ ਸਕਦੀ ਹੈ ਬੁੱਧੀ ਬੁੱਧੀ ਲਿਆਉ ਦੋਹਾਂ ਨੂੰ ਨੇੜੇ ਅਕਲ ਲਿਆਉ ਅਕਲ ਮਨ ਨੂੰ ਸਮਝਾਉ ਤੋਤੇ ਨੂੰ ਸੂਟਾ ਪੜਾਵਤ ਗਨਕਾ ਤਰੀ ਬੁੱਧੀ ਨੇ ਸਮਝ ਕੇ ਗੁਰਬਾਣੀ ਮਨ ਨੂੰ ਸਮਝਾਉਣ ਸ਼ਕਤੀ ਕਿਹਨਾਂ ਨੇ ਪਾਇਓ ਨੂੰ ਸ਼ਕਤੀ ਕਿਸੇ ਨੂੰ ਨਹੀਂ ਪ੍ਰਾਪਤ ਹੁੰਦੀ ਐਦਾਂ ਕਿੱਥੋਂ ਪ੍ਰਾਪਤ ਹੁੰਦੀ ਹੈ ਫਿਰ ਜਨਮ ਵਿਨਾਸ਼ਾ ਜੇ ਸ਼ਕਤੀ ਨਾ ਆਈ ਨਾ ਜੇ ਵਿਵੇਕ ਬੁੱਧੀ ਨਾ ਆਈ ਪੈਦਾ ਹੋਈ ਫਿਰ ਬਿਨਾਸ ਹੋ ਜੂ ਫਿਰ ਜੰਮਣ ਵਾਲ ਪਿਆਰ ਹੋ ਸ਼ਕਤੀ ਪ੍ਰਗਟ ਹੋਣੀ ਚਾਹੀਦੀ ਹੈ ਹਿਰਦੇ ਵਿੱਚ ਵਿਵੇਕ ਬੁੱਧੀ ਪੈਦਾ ਹੋਣੀ ਚਾਹੀਦੀ ਹੈ ਸ਼ਕਤੀ ਕਿੱਥੋਂ ਆਉਣੀ ਹੈ ਗੁਰਬਾਣੀ ਦੀ ਸੋਝੀ ਨਹੀਂ ਬੁੱਧ ਨੂੰ ਸ਼ਕਤੀ ਦੇਣੀ ਹੈ ਗੁਰਬਾਣੀ ਦੇ ਗਿਆਨ ਨਾਲ ਹੀ ਬੁੱਧੀ ਨੂੰ ਬਲ ਮਿਲਣਾ ਗਿਆਨ ਹੀ ਬਲ ਹੈ ਬੁੱਧੀ ਦਾ ਗੁਰਬਾਣੀ ਦਾ ਗਿਆਨ ਲਈ ਜਾਓ ਬੁੱਧੀ ਸ਼ਕਤੀ ਪੈਦਾ ਹੋਈ ਜਾਊਗੀ ਬੁੱਧੀ ਸ਼ਕਤੀ ਕਰਕੇ ਮਨ ਨੂੰ ਕਾਬੂ ਕਰ ਲੂਗੀ ਮਨ ਨੂੰ ਸਮਝਾ ਲੂਗੀ ਹਾਂਜੀ ਹਾਂਜੀ ਦੋਵੇਂ ਤਰਫਾ ਉਪਾਇਓਨ ਵਿੱਚ ਸਖਤ ਸਿਵ ਵਾਸਾ ਇਹ ਸਖਤ ਸਿਵ ਕੀ ਹੈ ਜੀ ਇਹ ਵਿਵੇਕ ਵੀ ਵਿੱਚੇ ਆ ਬੁੱਧ ਵੀ ਵਿੱਚੇ ਆ ਅੱਛਾ ਜੀ ਤੇ ਇਹ ਸ਼ਿਵ ਦਾ ਅਰਥ ਸ਼ਿਵ ਜੀ ਤਾਂ ਨਹੀਂ ਹੈ ਜੀ ਨਾ ਜੀ ਨਾ ਵਿਵੇਕ ਹੁੰਦਾ ਸ਼ਿਵ ਦਾ ਉਹ ਤਾਂ ਮਹਾਦੇਵ ਹੈ ਉਹਨੂੰ ਤਾਂ ਮਹਾਦੇਵ ਕਿਹਾ ਹੋਇਆ ਮਹਾਦੇਵ ਨੂੰ ਸ਼ਿਵ ਕਹਿਣ ਲੱਗੇ ਠੀਕ ਹੈ ਇਹ ਸ਼ਕਤ ਜਿਹੜਾ ਹੈਗਾ ਇਹ ਤਾਂ ਹੈਗਾ ਇਸਤਰੀਵਾਚਕ ਤੇ ਸ਼ਿਵ ਜਿਹੜਾ ਹੈਗਾ ਇਹ ਇਹ ਪੁਲਿੰਗਵਾਚਕ ਹੈ ਜੀ ਹਾਂ ਹਾਂ ਵਿਵੇਕ ਔਰ ਵਿਵੇਕ ਬੁੱਧੀ ਠੀਕ ਹੈ ਤੇ ਇਹ ਐਸੇ ਤੋਂ ਵਰਡ ਸ਼ਿਵਾ ਬਣਿਆ ਦੇਹ ਸ਼ਿਵਾ ਹਾਂ ਜੀ ਹਾਂ ਬੁੱਧੀ ਤੋਂ ਸ਼ਿਵਾ ਇਹੀ ਬਣੇ ਅੱਛਾ ਜੀ ਹਾਂ ਜੀ ਗੁਰ ਸੇਵੀਐ ਸ਼ਾਂਤ ਪਾਈਐ ਜਪ ਸਾਸ ਗਿਰਾਸਾ ਸਿਮਰਤ ਸ਼ਾਸਤਰ ਸੋਧ ਦੇਖ ਉਤਮ ਦਾਸ ਜੇ ਸਤਗੁਰ ਦੀ ਸੇਵਾ ਕਰੀਏ ਸ਼ਬਦ ਵਿਚਾਰ ਕਰੀਏ ਗੁਰ ਕੀ ਸੇਵਾ ਸ਼ਬਦ ਵਿਚਾਰ ਹੈ ਗੁਰਬਾਣੀ ਨੂੰ ਵਿਚਾਰੀਏ ਇਹ ਤਾਂ ਗੁਰ ਸੇਵਾ ਹੈ ਤਾਂ ਸ਼ਾਂਤੀ ਪ੍ਰਾਪਤ ਹੁੰਦੀ ਹੈ ਇਥੋਂ ਜਪ ਸਾਸ ਗ੍ਰਸਤਾ ਸਾਸ ਗਰਾਸ ਜਪਦੇ ਜਪਦੇ ਸ਼ਾਂਤੀ ਪੈਦਾ ਹੋ ਜਾਂਦੀ ਹੈ ਇਹ ਹਰ ਸਮੇਂ ਗੁਰਬਾਣੀ ਦੀ ਵਿਚਾਰ ਚਲਦੀ ਰਹੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ ਸਿਮਰਤ ਸਾਸਤ ਸੋਧੀ ਦੇਖੋ ਸਿਮਰਤ ਸ਼ਾਸਤਰਾਂ ਨੂੰ ਸੋਧ ਕੇ ਦੇਖ ਲਓ ਉੱਤਮ ਹਰ ਦਾਸਾ ਸਭ ਤੋਂ ਉੱਤਮ ਕੌਣ ਹੈ ਹਰ ਕਾ ਦਾਸ ਹੈ ਹਰ ਕੇ ਦਾਸ ਨੇ ਜਿਹੜੇ ਸਭ ਤੋਂ ਉੱਤਮ ਨੇ ਸਿਮਰਤ ਸ਼ਾਸਤਰਾਂ ਨੂੰ ਵਿਚਾਰ ਕੇ ਦੇਖ ਲਓ ਉੱਥੇ ਵੀ ਇਹੀ ਲਿਖਿਆ ਹੋਇਆ ਹੈ ਜਿਹੜੇ ਦਾਸ ਨੇ ਹੋਈ ਉੱਤਮ ਨੇ ਇਹ ਗੁਰੂ ਬਣੇ ਬੈਠੇ ਨੇ ਕੋਈ ਸੰਤ ਬਣਿਆ ਬੈਠਾ ਹੈ ਦਾਸ ਕੋਈ ਵੀ ਨਹੀਂ ਬਣਿਆ ਇਸੇ ਕਰਕੇ ਸਾਰੇ ਫੇਲ ਨੇ ਸਾਰਿਆਂ ਨੂੰ ਅਕਲ ਹੈ ਨਹੀਂ ਕਿਸੇ ਨੂੰ ਕਿਸੇ ਕੋਲ ਵਿਵੇਕ ਬੁੱਧੀ ਹੈ ਨਹੀਂ ਸੰਕਾਰੀ ਨੇ ਹਾਂਜੀ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਬਲ ਜਾਸਾ ਨਾਨਕ ਕਹਿੰਦਾ ਨਾਮ ਬਿਨਾ ਥਿਰ ਕੋ ਨਹੀਂ ਨਾਮ ਜਿਹਨੂੰ ਮਿਲਿਆ ਨਹੀਂ ਉਹਦਾ ਮਨ ਥਿਰ ਨਹੀਂ ਦਿੱਤੇ ਗਿਆ ਨਹੀਂ ਨਾਮੇ ਬਲ ਜਾਸਾ ਇਸ ਕਰਕੇ ਨਾਮ ਦੇ ਅਸੀਂ ਕੁਰਬਾਨ ਜਾਂਦੇ ਹਾਂ ਬਲਿਹਾਰ ਜਾਂਦੇ ਹਾਂ ਜਿਹੜਾ ਮਨ ਨੂੰ ਥਿਰ ਕਰ ਦਿੰਦਾ ਹੈ ਨਾਮ ਤੇ ਬਿਨਾ ਮਨ ਟਿਕੇ ਨਹੀਂ ਸਕਦਾ ਜਿਹੜਾ ਮਨ ਨੂੰ ਟਿਕਾ ਦੇਵੇ ਉਹ ਤੇ ਸ਼ਕਤੀਸ਼ਾਲੀ ਸੰਸਾਰ ਚੀਜ਼ ਕੋਈ ਨਹੀਂ ਕਿ ਮਨ ਜਿੱਤੇ ਤੇ ਜਗ ਜਿੱਤੇ ਜਾਣਾ ਨਾਮ ਨੇ ਮਨ ਨੂੰ ਜਿੱਤ ਲੈਣਾ ਟਿਕਾ ਲੈਣਾ ਤੇ ਉਹਦੇ ਜਿੱਦੀ ਸ਼ਕਤੀ ਤਾਂ ਕਿਤੇ ਹੈ ਨਹੀਂ ਜਿਹੜੀ ਸ਼ਕਤੀ ਐਡੀ ਹੋਵੇ ਉਹਦੇ ਬਲਿਹਾਰ ਜਾਣਾ ਚਾਹੀਦਾ ਉਹ ਤੋਂ ਕੁਰਬਾਨ ਜਾਣਾ ਚਾਹੀਦਾ ਹੀ ਹੈ ਨਾ ਮੈਂ ਬਲ ਜਾਸਾ ਤੇ ਇੱਥੇ ਕੀ ਆਊਗਾ ਨਾਨਕ ਨਾਮ ਬਿਨਾ ਕੋ ਥੇੜਨਾ ਹੀ ਨਾਮੇ ਬਲ ਜਾਸਾ ਨਹੀਂ ਹੋਊਗਾ ਕੋਈ ਜ਼ਰੂਰੀ ਨਹੀਂ ਅਸੀਂ ਕਾਫੀਆਂ ਬੁਲਾਉਣਾ ਸਿਮਰ ਸਾਸਤਰ ਸੋਧ ਦੇਖ ਉੱਤਮ ਹਰ ਦਾਸਾਂ ਨਹੀਂ ਹੋਊਗਾ ਕਿ ਦਾਸਾ ਹੀ ਹੋਊਗਾ ਦਾਸਾ ਹੀ ਹੋਊਗਾ ਹਰ ਦਾਸ ਉੱਤਮ ਠੀਕ ਹੈ ਜੀ ਦਾਸਾਂ ਜੇ ਲਾਈਏ ਤਾਂ ਮੈਂ ਠੀਕ ਦੀ ਹੁੰਦੀ ਸਿੱਧ ਤੇ 10ਵੀਂ ਪੌੜੀ ਸਮਾਪਤੀ ਹੈ ਜੀ